ਮਹਰਮ ਲਾਨ ਦਿਆਲੇ ਅਸੈਣ ਦੇ ਦੇ ਵਧਾ ਗਏ ਰਾਤ ਜਨਮ ਦੇ ਆ ਗਈ ਵਹਿਣ ਸੈਣ ਦੇ ਵੇਲੇ ਵਿੱਚ ਇਹ ਜ਼ਰਦ ਗਿਆ ਮਦ ਜਾ ਗਏ ਰਾਤ ਜਨਮ ਦੇ ਆ ਗਈ ਆਗਰੇ ਵਕਤ ਪਾਕ ਅਲੀ ਦਾ ਰੋਂਦਿਆਂ ਦਰਦ ਸਤਾਇਆ ਹੈ ਚੁਕਿਆ ਪਿਉ ਦੇ ਚਿਹਰੇ ਪਾਕ ਤੇ ਕੁਲਮ ਹੁਸੈਨ ਜਜਾਇਆਂ ਦਿਲ ਦੀ ਧੜਕਨ ਰੁਕ ਗਈ ਏ ਬਿਆਲਰ ਦੇ ਰੁਗ ਦੇ ਜਾ ਗਈ ਏ ਸਾਤ ਜ਼ੁਲਮ ਦੇ ਆ ਗਈ ਏ